ਸ਼ਲੋਕ ਮਹੱਲਾ ਪੰਜਵਾਂ ਤੈਂਡੀ ਬੰਦਸ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੈਂਡੀ ਬੰਦਸ ਤੇਰੇ ਹੁਕਮ ਦੇ ਵਿੱਚ ਤੇਰੇ ਭਾਣੇ 'ਚ ਮੈਂ ਕੋਈ ਨਾ ਡਿੱਠਾ ਮੈਂ ਨਹੀਂ ਦੇਖਿਆ ਕੋਈ ਤੇਰੇ ਭਾਣੇ ਚੱਲਦਾ ਉਸ ਵੇਲੇ ਨਹੀਂ ਹੈ ਤੈਂਡੀ ਬੰਦਸ ਵਿੱਚ ਜਿਸ ਵਕਤ ਲਿਖ ਰਹੇ ਤੇ ਤੇ ਕੋਈ ਨਾ ਡਿਟਮ ਤੂੰ ਨਾਨਕ ਮਨ ਪੜਨਾ ਪਰ ਨਾਨਕ ਦੇ ਮਨ ਨੂੰ ਤੂੰ ਬੜਾ ਚੰਗਾ ਲੱਗਦਾ ਚੰਗਾ ਲਾ ਨਾਨਕ ਤੇਰੇ ਪਾੜੇ 'ਚ ਹੈ ਉਹਨੂੰ ਚੰਗਾ ਲੱਗਦਾ ਦੁਨੀਆ ਦੂਰ ਭਜਦੀ ਹੈ ਤੇਰੇ ਪਾੜੇ ਤੋਂ ਦੁਨੀਆ ਨੂੰ ਪਾੜ ਚੰਗਾ ਨਹੀਂ ਨਾ ਲੱਗਦਾ ਇਸ ਕਰਕੇ ਤੇਰੇ ਪਾਣੇ ਤੇਰੀ ਬੰਦੇ 'ਚ ਕੋਈ ਰਹਿਣਾ ਨਹੀਂ ਚਾਹੁੰਦਾ ਤੇਰੇ ਹੁਕਮ ਬੰਦੇ ਹੁਕਮ ਯਾਰ ਹੁਕਮ ਦੇ ਵਿੱਚ ਕੋਈ ਚੱਲਣਾ ਨਹੀਂ ਚਾਹੁੰਦਾ ਪਰ ਨਾਨਕ ਬੜੀ ਖੁਸ਼ੀ ਖੁਸ਼ੀ ਤੇਰੇ ਪਾੜੇ 'ਚ ਲਿਆ ਤੂੰ ਨਾਨਕ ਮਨ ਪਾਣਾ ਉਹ ਬੋਲੇ ਵਿੱਚ ਚੱਲਣਾ ਨਾਨਕ ਬੜਾ ਪਾਇਆ ਹੈ ਕੋਲ ਕਮਾਈ ਤੇ ਸਵਿੱਤਰ ਵਿਚੋਲੇ ਉਹ ਮਿੱਤਰ ਵਿਚੋਲੇ ਤੇ ਮੈਂ ਕੁਰਬਾਨ ਜਾਵਾਂ ਚਾਹੇ ਮਿਲਕੰਤ ਵਿਚੋਲੇ ਜਿਹੜਾ ਮੈਨੂੰ ਮਿਲੇ ਔਰ ਕੰਤ ਦੀ ਪਛਾਣ ਕਰਾ ਦੇ ਐਸੇ ਮਿੱਤਰ ਵਿਚੋਲੇ ਤੇ ਮੈਂ ਆਪਣਾ ਆਪਾ ਵਾਰ ਦਵਾਂ ਹਾਂਜੀ ਕੋਲ ਕਮਾਈ ਦਾ ਕੀ ਭਾਵ ਹੁੰਦਾ ਜੀ ਆਪਣੀ ਬੁੱਧ ਉਹਦੇ ਅੱਗੇ ਸਟੈਂਡਰ ਹੋ ਜਾਣ ਅੱਛਾ ਜੀ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲੀ ਕੰਤ ਪਛਾਣਾ ਠੀਕ ਹੈ ਇਹ ਬੁੱਧੀ ਉਹ ਕਹਿ ਰਹੀ ਹੈ ਜੀ ਹਾਂਜੀ ਹਾਂ ਬੁੱਧੀ ਉਹ ਚੱਲਦੀ ਹੈਗਾ ਠੀਕ ਹੈ ਜੀ ਇਹ ਨੇ ਬਦਲਣਾ ਸਾਰੀ ਮਾ ਤੇ ਬੁੱਧੀ ਦੀ ਹੈ ਅਗਲੀ ਸਾਹਿਬ ਸੇ ਵੀ ਅਗਲੀ ਪਾਈਏ ਵਾਂ ਅਗਲੀ ਪੜ ਕੇ ਬੁੱਝੀ ਅਗਲੀ ਕੀਜੇ ਦਾਨ ਨਾਨਕ ਆਖੇ ਰਾਹ ਹੋਏ ਹੋਰ ਗੱਲਾਂ ਸ਼ੈਤਾਨ ਰਾਹੀ ਇਹ ਹੈ ਹੋ ਰਾਹ ਕੋਈ ਦੀ ਹਾਂਜੀ ਮਹੱਲਾ ਪੰਜਵਾਂ ਪਾਮ ਸੁਹਾਵੇ ਜਾਤੋਂ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਤੋਂ ਜਸ ਗਾਵੇ ਜਿਉ ਪਿਆ ਤੋਂ ਸ਼ਰਣੀ ਪੈਰ ਤਾਂ ਸੁਆਵੇ ਨੇ ਜਾਂ ਤੋ ਤੇਰੇ ਜੁਲਦੇ ਜਾਂ ਤੇਰੇ ਪਾਸੇ ਨੂੰ ਜੁਲਦੇ ਨੇ ਨਾ ਖਿਸਕਦੇ ਨੇ ਪਉ ਜੇ ਤੇਰੇ ਪਾਸੇ ਨੂੰ ਪਉ ਛਰਕਦੇ ਨੇ ਤਾਂ ਤਾਂ ਪਉ ਹੈਗਾ ਸੁਹਾਵੇ ਸੱਚ ਵੱਲ ਨੂੰ ਤੁਰਦੇ ਨੇ ਉਹ ਪੈਰ ਸੋਹਣੇ ਨੇ ਸੁਹਾਵੇ ਨੇ ਸੁਖਦਾਇਕ ਨੇ ਤੀਜ ਤਾਂ ਸੁਹਾਵੇ ਜੇ ਗੁਰਬਾਣੀ ਨੂੰ ਮੰਨ ਲਵੇ ਗੁਰਬਾਣੀ ਦੇ ਅੱਗੇ ਸਿਰ ਝੁਕਾ ਦੇਵੇ ਖੁਸ਼ੀ ਖੁਸ਼ੀ ਮੰਨ ਲਵੇ ਕੀ ਸੁਹਾਵਾ ਚਰਣੀ ਹਾਂਜੀ ਮੁਖ ਸੁਹਾਵਾ ਜਾਂ ਤੋਂ ਜਸ ਗਾਵੇ ਜਿਉ ਪਿਆ ਤੋਂ ਸ਼ਰਣੀ ਜੇ ਜਸ ਗਾਵਾ ਤਾਂ ਮੁਖ ਸੁਹਾਵਾ ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ ਜਿਉ ਤਾਂ ਸੁਹਾਵਾ ਜੇ ਤੇਰੀ ਸੜ ਪੈ ਗਿਆ ਜਿਉ ਤਾਂ ਸੁਖੀ ਹੈ ਜੇ ਤੇਰੀ ਸੜ ਪੈ ਗਿਆ ਤੇਰੇ ਪਾਣੀ ਚ ਆ ਗਿਆ ਪੌੜੀ ਮਿਲ ਨਾਰੀ ਸਤ ਸੰਗੀ ਮੰਗਲ ਗਾਵਿਆ ਘਰ ਕਾ ਹੋਆ ਬੰਧਾਨ ਬਹੁੜ ਨਾ ਧਾਵਿਆ ਸਤ ਸੁਕੀਆਂ ਜਿਹੜੀਆਂ ਬੁੱਧੀਆਂ ਨੇ ਗੁਰਮੁਖੀਆਂ ਨੇ ਉਹਨਾਂ ਸਾਰਿਆਂ ਨੇ ਮਿਲ ਕੇ ਮੰਗਲ ਗਾਵਿਆ ਸਾਰੀ ਗੁਰਬਾਣੀ ਮੰਗਲ ਗਾਉਣ ਗੁਣਗਾਨ ਕੀਤਾ ਨਾਰੀਆਂ ਨੇ ਆਪਣੇ ਸੱਚ ਦੇ ਨਾਲ ਸੰਗਤ ਕਰਕੇ ਮਿਲ ਕੇ ਮੰਗਲ ਗਾਇਆ ਸੰਗਤ ਕਰਨਾ ਹੋਰ ਗੱਲ ਹੈ ਮਿਲ ਕੇ ਰਹਿਣਾ ਸਤ ਸੰਗਤ ਦੇ ਵਿੱਚ ਕੌਣਾ ਹੋਰ ਗੱਲ ਮੇਲ ਰੱਖਿਆ ਜਿੰਨਾ ਚਿਰ ਗਾਇਆ ਸੱਚ ਦੇ ਨਾਲ ਜੁੜ ਕੇ ਗਾਇਆ ਹੈ ਠੀਕ ਹੈ ਜੀ ਘਰ ਕਾ ਹੋਆ ਬੰਧਾਨ ਬੋਹੜ ਨਾ ਧਾਵਿਆ ਘਰ ਬੰਨਿਆ ਗਿਆ ਹਿਰਦਾ ਹਿਰਦਾ ਘਰ ਬੰਨਿਆ ਗਿਆ ਕ੍ਰੈਕ ਹੋਇਆ ਤਨ ਮਹਿਲ ਬਣ ਗਿਆ ਘਰ ਕਾ ਹੋਆ ਬੰਧਾਨ ਮਹਿਲ ਬਣ ਗਿਆ ਹੁਣ ਮਹਲਾ ਧਾਵਿਆ ਦੂਜੇ ਘਰ ਦੀ ਲੋੜ ਨਹੀਂ ਪੈਣੀ ਹੁਣ ਬਸ ਐਸੇ ਘਰ 'ਚ ਰਹਿਣਾ ਹੁਣ ਦੂਜਾ ਸਰੀਰ ਧਾਰਨ ਕਰਨ ਦੀ ਲੋੜ ਹੀ ਨਹੀਂ ਰਹਿਣੀ ਮੈਲ ਨੂੰ ਛੱਡ ਕੇ ਜਾਣਾ ਇੰਨੀ ਬੰਦੀ ਕਿਤੇ ਬੰਦੀ ਜਾਂਦਾ ਹੁਣ ਕਿਤੇ ਨੂੰ ਛੱਡ ਕੇ ਹਾਂਜੀ ਬਿਨਠੀ ਦੁਰਮਤ ਦੁਰਤ ਸੋਏ ਕੁੜਾਵੀਆਂ ਸੀਲਵੰਤੀ ਪ੍ਰਧਾਨ ਹਿਰਦੈ ਸੱਚਾਵੀਆਂ ਦੁਰਮਤ ਅਰ ਦੁਰਤ ਦੂਰ ਲਜਾਣ ਵਾਲੀ ਮਤ ਸੱਚ ਤੋਂ ਦੁਰਮਤ ਦੁਰਤ ਹੁੰਦੀ ਹੈ ਜਿਹੜੀ ਨਫ਼ਰਤ ਪੈਦਾ ਕਰਦੀ ਹੈ ਆਪਸ ਵਿੱਚ ਮਤਾਂ 'ਚ ਉਹ ਦੁਰਤ ਹੈ ਦੋਲ ਦਾ ਨਾਸ ਹੋ ਗਿਆ ਅੰਦਰੋਂ ਦੋਏ ਦੀਆਂ ਬਿਲਟੀ ਦੁਰਮਤ ਦੁਰਤ ਸੋਈ ਕੁੜਾਵੀਆਂ ਸੋਈ ਕੁੜਾਵੇਂ ਕੌੜੀਆਂ ਦੀਆਂ ਇਹ ਕੌੜੇ ਬੋਲ ਬੋਲਦੀਆਂ ਤਾਂ ਇਹਦੇ ਨਾਲ ਕਲੇਸ਼ ਪਾਇਆ ਸਾਰੀ ਦੁਨੀਆ 'ਚ ਕਲੇਸ਼ ਇਹਨਾਂ ਦਾ ਹੀ ਪਾਇਆ ਹੋਇਆ ਦੁਰਮਤ ਦੁਰਤ ਦਾ ਹੀ ਕਲੇਸ਼ ਹੈ ਦੁਨੀਆ ਦੇ ਵਿੱਚ ਜਿੰਨੇ ਧਰਮ ਦੀਆਂ ਲੜਾਈਆਂ ਨੇ ਹੀ ਕਰਾਉਂਦੀਆਂ ਨੇ ਇਹ ਦੋਹਾਂ ਦਾ ਨਾਸ ਕਰਤਾ ਜੇ ਨਾਸ ਹੋ ਜਾਵੇ ਦੁਨੀਆ 'ਚ ਕਿਸੇ ਧਰਮ ਦੀ ਕੋਈ ਲੜਾਈ ਨਹੀਂ ਰਹਿ ਸਕਦੀ ਦੁਰਮਤ ਬੁੱਝ ਲੋ ਮੱਤਾ ਜੋ ਤੁਰਤ ਬੁੱਝ ਲੋ ਇਹਨੂੰ ਖਾਰਜ ਕਰ ਦੋ ਮੱਤਾਂ ਚੋ ਕੋਈ ਲੜਾਈ ਨਹੀਂ ਹੋ ਸਕਦੀ ਜਿੰਨਾ ਚਿਰ ਮੱਤਾਂ ਵਿੱਚ ਦੁਰ ਦੁਰ ਦੁਰਮਤ ਰਹੂਗੀ ਲੜਾਈ ਨਹੀਂ ਹਟ ਸਕਦੀ ਸਰਕਾਰ ਚਾਹੇ ਜੋਰ ਲਾ ਲਵੇ ਠੀਕ ਹੈ ਜੀ ਸੀਲਵੰਤੀ ਪ੍ਰਧਾਨ ਹਿਰਦੈ ਸਚਾਵੀਆਂ ਸੀਲਵੰਤੀ ਪ੍ਰਧਾਨ ਜਿਹੜੀਆਂ ਸੀਲਵੰਤੀ ਮੱਤਾਂ ਨੇ ਉਹ ਪ੍ਰਧਾਨ ਨੇ ਜਿਨ੍ਹਾਂ ਦੀ ਸ਼ੀਤਲਤਾ ਪ੍ਰੇਮ ਭਾਵਨਾ ਨਾਲ ਬੋਲਦੀਆਂ ਨੇ ਬੋਲੀ ਹੈ ਪ੍ਰੇਮ ਭਾਵਨਾ ਦੀ ਬੋਲੀ ਹੈ ਨਿਮਰਤਾ ਦੀ ਬੋਲੀ ਹੈ ਜਿਹਦੇ ਸਚਾਵੀਆਂ ਉਧਰੋਂ ਸੱਚੀਆਂ ਨੇ ਪਤਾ ਉਹ ਕਿਸੇ ਨੂੰ ਨਾ ਡਰਾਉਂਦੀਆਂ ਨੇ ਨਾ ਕਿਸੇ ਤੇ ਡਰਦੀਆਂ ਨੇ ਡਰਾਉਂਦੀਆਂ ਵੀ ਨਹੀਂ ਡਰਦੀਆਂ ਵੀ ਨਹੀਂ ਦੁਨੀਆਂ ਪਤਾ ਡਰਾਉਂਦੀਆਂ ਨੇ ਔਰ ਡਰਦੀਆਂ ਵੀ ਨੇ ਝੂਠੀਆਂ ਨੇ ਪਤਾ ਅਵੇ ਬਣੋਟੀ ਪਤਾ ਨੇ ਬਣੋਟੀ ਅੱਛਾ ਕੁੜਾਵੀ ਸੋਈ ਕੁੜਾਵੀਆਂ ਕਹਿਣ ਦਾ ਭਾਵੇਂ ਬਣੋਟੀ ਸੀ ਹਾਂਜੀ ਸੱਚ ਦੀ ਨਕਲ ਹੈ ਸਚਾਵੀਆਂ ਦੀ ਨਕਲ ਹੈ ਕੁੜਾਵੀਆਂ ਹਾਂਜੀ ਸੱਚ ਰਾਵੀਆਂ ਦਾ ਵਿਰੋਧ ਕਰਦੀਆਂ ਨੇ ਕੁੜਾਵੀਆਂ ਠੀਕ ਹੈ ਜੀ ਅੰਤਰ ਬਾਹਰ ਇੱਕ ਇੱਕ ਰਿਤਾਵੀਆਂ ਮਨ ਦਰਸ਼ਨ ਕੀ ਪਿਆਸ ਚਰਨ ਦਾ ਸਾਵੀਆਂ ਅੰਤਰ ਬਾਹਰ ਇੱਕ ਅੰਦਰ ਜਿਹੜਾ ਸਾਹ ਲੈ ਰਿਹਾ ਔਰ ਬਾਹਰ ਹੈ ਜਿਹੜਾ ਮਨ ਦੇਖ ਰਿਹਾ ਇਹ ਤਾਂ ਇੱਕ ਹੀ ਹੈ ਦੋਏ ਰਲ ਕੇ ਅੰਤਰ ਬਾਹਰ ਇੱਕ ਇੱਕ ਰਿਤਾਵੀਆਂ ਉਹਨਾਂ ਦੇ ਵਿੱਚ ਇੱਕ ਨਹੀਂ ਹੈਗਾ ਇੱਕ ਤਾਂ ਖਾਲੀ ਨੇ ਰਿਤਾਵੀਆਂ ਰੀਤੀਆਂ ਖਾਲੀ ਨੇ ਉਹ ਅੰਤਰਵਾਰ ਇੱਕ ਉਹਨਾਂ ਨੂੰ ਨਹੀਂ ਦੀਦਾ ਹੈ ਰੀਤਾ ਵੀ ਰੀਤਾ ਹੁੰਦਾ ਖਾਲੀ ਮਨ ਦਰਸ਼ਨ ਕੀ ਪਿਆਸ ਚੜਨ ਦਾ ਸਾਵੀ ਮਨ ਦਰਸ਼ਨ ਕੀ ਪਿਆਸ ਮਨ ਦੇ ਵਿੱਚ ਦਰਸ਼ਨ ਦੀ ਪਿਆਸ ਹੈ ਚੜਨ ਦਾ ਸਾਵੀ ਸਦੀਆਂ ਦਾ ਗੁਰ ਕੇ ਚੜਨ ਹਿਰਦੇ ਦੇ ਵਿੱਚ ਪਰ ਬਾਹਰ ਚੜਨ ਫੜਾ ਦਿੰਦੀਆਂ ਨੇ ਕਿਸੇ ਹੋਰ ਦੇ ਆਦਮੀ ਦੇ ਚੜਨ ਨੂੰ ਜੋੜ ਦਿੰਦੀਆਂ ਇਹ ਚੜਨਾਂ ਨੂੰ ਹਿਰਦੇ 'ਚ ਵਸਾ ਲੋ ਅੱਧਾ ਸੱਚ ਬੋਲਣਾ ਅੱਧਾ ਝੂਠ ਬੋਲਣਾ ਅੱਛਾ ਜੀ ਇਹ ਰਿਤਾਵੀਆਂ ਦਾ ਭਾਵੇਂ ਤਾਂ ਨਹੀਂ ਵੀ ਰੱਤੀਆਂ ਹੋਈਆਂ ਹੈ ਜੀ ਰਿਤਾਵੀਆਂ ਬਿਹਾਰੀ ਨਾਲ ਹੈ ਹਾਂਜੀ ਰੀਤਾ ਹੁੰਦਾ ਖਾਲੀ ਰਿਤਾਵੀਆਂ ਖਾਲੀ ਨੇ ਹੋ ਅੱਛਾ ਕੁਛ ਤਾਂ ਅੰਤਰ ਬਾਹਰ ਇੱਕ ਗੁਰਮਤਾ ਹੈ ਤੇ ਕੁਛ ਮਨਮਤਾਂ ਹੈ ਜੀ ਹਾਂ ਮਨਮਤਾਂ ਖਾਲੀ ਨੇ ਇਸ ਗੱਲ ਤੋਂ ਵੀ ਅੰਦਰ ਬਾਹਰ ਇੱਕ ਅੰਦਰ ਬਾਹਰ ਵੀ ਕਦੀ ਮੰਨਦੀਆਂ ਇੱਕ ਇੱਕ ਨੂੰ ਤਾਂ ਪਰਮੇਸ਼ਰ ਮੰਨਦੀਆਂ ਨੇ ਉਹ ਤਾਂ ਭਗਵਾਨ ਮੰਨਦੀਆਂ ਨੇ ਇੱਕ ਜੀਵ ਹੀ ਇੱਕ ਹੈ ਆਪਣੇ ਆਪ ਚ ਇਹ ਉਹ ਨਹੀਂ ਬੰਦੀ ਅੱਛਾ ਤੇ ਮਨ ਦਰਸ਼ਨ ਕੀ ਪਿਆਸ ਚਰਨ ਦਸਾਵੀਆਂ ਭਾਵੇਂ ਤਾਂ ਨਹੀਂ ਬਣਦਾ ਕਿ ਚਰਨਾਂ ਦੇ ਦਾਸ ਬਣਨਾ ਚਾਹੁੰਦੀਆਂ ਇਹ ਚਰਨ ਦਾ ਦਰਸ਼ਨ ਕਰਾਉਂਦੀਆਂ ਨੇ ਦਸਾਵੀਆਂ ਦਰਸ਼ਨ ਕਰਾਉਂਦੀਆਂ ਨੇ ਇਹ ਦੋ ਮੱਤਾਂ ਦੀ ਗੱਲ ਚੱਲਦੀ ਕਿ ਇੱਕ ਦੀ ਮਨ ਦਰਸ਼ਨ ਕੀ ਪਿਆਸ ਚਰਨਾਂ ਚੋਂ ਤਾਂ ਦਰਸ਼ਨ ਉਹ ਵੀ ਕਹਿੰਦੀਆਂ ਨੇ ਕੱਲ ਨੂੰ ਪਰ ਚਰਨ ਪੈਰ ਥੋੜੀ ਨੇ ਉਹ ਦੱਸਦੀਆਂ ਚਰਨ ਨੇ ਬੋਲਦੀਆਂ ਠੀਕ ਨੇ ਭਾਵਨਾ ਗੱਲ ਵੱਤ ਇੱਕ ਹੈ ਚਰਣਾ ਦੇ ਅਰਥ ਆਪਣੇ ਆਪਣੇ ਅੱਛਾ ਜੀ ਮਤੇ ਮਤ ਕਹਿ ਕਿ ਚਰਣਾ ਦੀ ਗੱਲ ਕਰਨੀ ਹੈ ਪਰ ਆਪਣੇ ਇੱਕ ਦੇ ਮਾਇਆ ਚ ਹੈ ਚਰਨ ਇੱਕ ਦੇ ਚੇਤਨ ਚਰਨ ਹੈ ਜੀ ਬਾਜਾ ਮਾਇਆ ਚ ਕਰ ਲੈ ਉਹ ਮਤ ਹੋ ਰਹੀ ਨੂੰ ਮਤ ਬਦਲ ਗਈ ਸੱਚਿਆਰੀ ਤੋਂ ਗੂੜਿਆਰੀ ਬਣ ਗਈ ਇਹ ਸਭ ਤੋਂ ਵੇਦੀ ਵੇਲੇ ਦਾ ਸਾਰਾ ਪ੍ਰਚਾਰ ਅੱਛਾ ਜੀ ਸਭ ਤੋਂ ਵੇਦੀ ਵੇਲੇ ਦਾ ਲਿਟਰੇਚਰ ਹੈ ਸਾਰਾ ਲਿਖਿਆ ਹੋਇਆ ਉਦੋਂ ਹੀ 12 ਲਿਖੀਆਂ ਗਈਆਂ ਨੇ ਉਦੋਂ ਟੀਕਾ ਲਿਖਿਆ ਗਿਆ ਸਭ ਕੁਝ ਉਦੋਂ ਦਾ ਹੀ ਹੈ ਹਾਂਜੀ ਸੋਭਾ ਬਣੀ ਸ਼ਿੰਗਾਰ ਖਸਮ ਜਾ ਰਾਵੀਆਂ ਮਿਲਿਆ ਆਏ ਸੰਜੋਗ ਜਾਂ ਤੇ ਸੁਭਾਵੀਆਂ ਜਾਂ ਖਸਮ ਦੇ ਵਿੱਚ ਰਾਵੀਆਂ ਉਹਨਾਂ ਦੀ ਸੋਭਾ ਹੀ ਸ਼ਿੰਗਾਰ ਬਣ ਜੋ ਸੋਭਾ ਕੀਤੀ ਤੀ ਉਹੀ ਸ਼ਿੰਗਾਰ ਬਣ ਗਿਆ ਸ਼ਿੰਗਾਰ ਲਾਇਆ ਹੀ ਨਹੀਂ ਕੋਈ ਕੋਈ ਤੇ ਬਣਾਇਆ ਹੀ ਨਹੀਂ ਸੋਭਾ ਜਿਹੜੀ ਸੀ ਉਹੀ ਸ਼ਿੰਗਾਰ ਬਣ ਗਈ ਤੇ ਇਸ ਦੀ ਲੋੜ ਨਹੀਂ ਰਹੀ ਭੇਖ ਦਾ ਲੈ ਸ਼ਰੀਰ ਤੇ ਦਾ ਦਲੇ ਸ਼ਰੀਰ ਦਾ ਭੇਖ ਤਾਂ ਸੋਭਾ ਹੀ ਹੁੰਦੀ ਹੈ ਇਮਾਰ ਅਖਸਨਾ ਰਾਵੀਆਂ ਠੀਕ ਹੈ ਜੀ ਜਦ ਆਪਾਂ ਇਹ ਵੀ ਪੜਦੇ ਅੰਤਰ ਬਾਹਰ ਇੱਕ ਇਸ ਤੋਂ ਪਤਾ ਲੱਗਦਾ ਕਿ ਇੱਕ ਤੇ ਔਂਕੜ ਇੱਕ ਰਿਤਾਵੀਆਂ ਇਹ ਬਹੁ ਬਚਨ ਹੈ ਜੀ ਹਾਂਜੀ ਹਾਂ ਵੀ ਬਹੁਤੀਆਂ ਮੱਤਾਂ ਜਿਹੜੀਆਂ ਹੈ ਇੱਕ ਨੂੰ ਛੱਡ ਕੇ ਉਹ ਸਿਰਫ ਖਾਲੀ ਹੈ ਜੀ ਜੀਵਨੋਂ ਨਹੀਂ ਕਮਾਉਂਦੀਆਂ ਉਹ ਠੀਕ ਹੈ ਜੀ ਸੋਭਾ ਬਣੀ ਸ਼ਿੰਗਾਰ ਖਸਮ ਜਾਂ ਰਾਵੀਆਂ ਮਿਲਿਆ ਆਏ ਸੰਜੋਗੀ ਜਾਂ ਤੇ ਸੁਭਾਵੀਆਂ ਆ ਸੰਜੋਗੀ ਜਿਹੜਾ ਸੀ ਜਿਹਨੇ ਜੋ ਕਰਨ ਤੇ ਆ ਕੇ ਮਿਲ ਗਿਆ ਜਾਂ ਤੇ ਸੁਭਾਵੀਆਂ ਜਾਂ ਉਹਨੂੰ ਭਾਈਆਂ ਸੰਜੋਗੀ ਤੇ ਆ ਕੇ ਮਿਲ ਗਿਆ ਘਰ ਆਪ ਆ ਗਿਆ ਜਦੋਂ ਉਹਨੂੰ ਭਾਈਆਂ ਜਦੋਂ ਉਹਨੂੰ ਉਹਨਾਂ ਦੀ ਨਾਲ ਪਸੰਦ ਆ ਗਈ ਉਹਨਾਂ ਦੇ ਅੰਦਰਲੀ ਭਾਵਨਾ ਉਹਨੂੰ ਚੰਗੀ ਲੱਗੀ ਤਾਂ ਆਪੇ ਆ ਕੇ ਮਿਲ ਗਿਆ ਸੰਜੋਗੀ ਸੰਜੋਗ ਕਰ ਲਿਆ ਸ਼ਬਦ ਗੁਰੂ ਆਪੇ ਪ੍ਰਗਟ ਹੋ ਗਿਆ ਠੀਕ ਹੈ ਜੀ